ਸਤਿਗੁਰੂ ਜੀ ਦੀ ਸਾਜੀ ਨਵਾਜੀ ਸਾਧ ਸੰਗਤ ਜੀ ਅੱਜ ਅਸੀਂ ਇਸ ਸੰਮੇਲਨ ਤੇ ਇਕੱਤਰ ਹੋਏ ਹਾਂ ਜਿਸ ਤਰ੍ਹਾਂ ਆਪ ਜੀ ਨੂੰ ਉਸਤਾਦ ਹਰਪਜਨ ਸਿੰਘ ਜੀ ਸੰਤ ਜੀ ਨੇ ਦਰਸਾਇਆ ਹੈ ਉਸ ਵਿਛੜੀ ਹੋਈ ਆਤਮਾ ਜਿਨ੍ਹਾਂ ਦੇ ਗੁਣ ਆਪ ਜੀ ਨੇ ਹੁਣੇ ਹੀ ਸਰਵਣ ਕੀਤੇ ਹਨ ਦਾਸ ਨਾ ਚੀਜ਼ ਹੈ ਕਿਸੇ ਗੁਣ ਦੀ ਐਸੀ ਸਮਰੱਥਾ ਨਹੀਂ ਰੱਖਦਾ ਫਿਰ ਵੀ ਸੇਵਕ ਨੂੰ ਇਸ ਸੇਵਾ ਲਾਇਕ ਯੋਗ ਸਮਝਿਆ ਕਿ ਦੋ ਸ਼ਬਦ ਇੱਥੇ ਸਟੇਜ ਦੇ ਉੱਤੇ ਬੋਲੇ ਜਾਣ ਇਸ ਸਮਾਗਮ ਦਾ ਬੜਾ ਹੀ ਮਹੱਤਵ ਹੈ ਆਪ ਜੀ ਅੰਮ੍ਰਿਤ ਵੇਲੇ ਤੋਂ ਨਾਮ ਅਭਿਆਸ ਵਿੱਚ ਜੁੜਦੇ ਹੋ ਬਹੁਤ ਸ਼ਲਾਘਾਯੋਗ ਉਪਰਾਲਾ ਹੈ ਅੱਜ ਵੱਧ ਤੋਂ ਵੱਧ ਕਲਾਕਾਰਾਂ ਨੇ ਇਸ ਸਟੇਜ ਦੇ ਉੱਤੋਂ ਉਸ ਅਲੌਕਿਕ ਦ੍ਰਿਸ਼ ਨਾਦ ਰਾਗ ਪਿਆਰ ਦੇ ਨਾਲ ਜੋੜਨ ਦਾ ਉਪਯੋਗ ਕੀਤਾ ਹੈ ਸ਼ਾਇਦ ਆਪ ਜੀ ਨੇ ਮਹਿਸੂਸ ਕੀਤਾ ਹੋਵੇ ਉਹਨਾਂ ਸੁਰਾਂ ਦੇ ਵਿੱਚ ਸਮੇਂ ਦੇ ਰਾਗਾਂ ਦੇ ਵਿੱਚ ਉਚਾਰਨ ਕੀਤੇ ਜਾ ਰਹੀਆਂ ਅਲਾਪ ਹੋ ਰਹੇ ਜੋ ਲਹਿਰਾਂ ਤਰੰਗਾਂ ਪ੍ਰਗਟ ਹੁੰਦੀਆਂ ਹਨ ਆਪ ਜੀ ਬੜੇ ਸੂਝਵਾਨ ਸੰਤ ਸਭਾ ਹੋ ਉਹਨਾਂ ਲਹਿਰਾਂ ਦੇ ਨਾਲ ਇਸ ਮਨ ਨੇ ਜੁੜ ਕੇ ਨਾਮ ਅਭਿਆਸ ਦੇ ਵਿੱਚ ਜੁੜਨਾ ਐਸੇ ਪੁਰਸ਼ਾਂ ਪਾਸੋਂ ਸਾਨੂੰ ਇਹ ਜੀਵਨ ਸਿਹਤ ਮਿਲਦੀ ਹੈ ਦਾਸ ਸੰਤ ਸਤਨਾਮ ਸਿੰਘ ਜੀ ਵੱਲੋਂ ਵੀ ਆਪ ਜੀ ਦੇ ਰਿਣੀ ਹਨ ਧੰਨਵਾਦੀ ਹਨ ਜਿਨ੍ਹਾਂ ਨੇ ਬਹੁਤ ਹੀ ਕੀਮਤੀ ਸਮਾਂ ਬਖਸ਼ ਕੇ ਅਨਹਦ ਰਾਗਾ ਟਿਊਟੋਰੀਅਲ ਐਸੋਸੀਏਸ਼ਨ ਜੋ ਬਣਾਈ ਗਈ ਹੈ ਉਸ ਦੀ ਹੋਂਦ ਦਾ ਪ੍ਰਗਟਾਵਾ ਅੱਜ ਇੱਥੇ ਆਪ ਜੀ ਨੇ ਦ੍ਰਿਸ਼ ਦੇਖਿਆ ਹੈ ਜੋ ਇਹ ਸੰਸਥਾ ਸੰਤ ਜੀ ਨੇ ਕਿਰਪਾ ਕਰਕੇ ਉਪਰਾਲਾ ਬਖਸ਼ ਕੇ ਚਲਾਉਣ ਵਾਸਤੇ ਸਿਹਤ ਬਖਸ਼ੀ ਹੈ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਇੰਟਰਨੈਸ਼ਨਲ ਲੈਵਲ ਤੇ ਕੰਮ ਕਰੇਗੀ ਇਸ ਲਈ ਸੰਤ ਬਾਬਾ ਸਤਨਾਮ ਸਿੰਘ ਜੀ ਨੇ ਆਪਣਾ ਯੋਗਦਾਨ ਜੋ ਹੈ ਸੀਡੀ ਰਾਹੀਂ 뮤직 ਰਾਗਾਂ ਦੀ ਬੰਦਿਸ਼ ਵਿੱਚ ਪਹਿਲੀ ਕੈਸਟ ਹੈ ਜੋ ਰਿਕਾਰਡ ਕਰਵਾ ਕੇ ਸੰਗਤਾਂ ਦੇ ਵਿੱਚ ਹਾਜ਼ਰ ਕਰ ਦਿੱਤੀ ਹੈ ਜੋ ਵੀ ਯੋਗਦਾਨ ਆਪ ਜੀ ਇਸ ਦੇ ਪਾਓਗੇ ਉਹ ਸਾਰੀ ਹੀ ਮਾਇਆ ਯਤੀਮ ਬੱਚਿਆਂ ਅਤੇ ਘਰੋਂ ਜਿਨ੍ਹਾਂ ਬੱਚਿਆਂ ਨੂੰ ਨਿਕਾਲ ਦਿੱਤਾ ਜਾਂਦਾ ਹੈ ਜਾਂ ਜਿਨ੍ਹਾਂ ਦੇ ਕੋਲ ਐਸੀ ਸਮਰੱਥਾ ਨਹੀਂ ਸਰਮਾਇਆ ਨਹੀਂ ਕਿ ਉਹ ਅੱਗੇ ਕੁਝ ਕਾਮਯਾਬ ਕੰਮਕਾਰ ਜਾਂ ਪੜ੍ਹਾਈ ਲਿਖਾਈ ਕਰ ਸਕਣ ਉਹਨਾਂ ਗਰੀਬ ਬੱਚਿਆਂ ਦੀ ਸੇਵਾ ਵਾਸਤੇ ਇਹ ਉਪਰਾਲਾ ਬਾਬਾ ਜੀ ਨੇ ਬਖਸ਼ਿਆ ਹੈ ਉਮੀਦ ਰੱਖਦੇ ਹਾਂ ਅੱਜ ਇਹ ਸੰਗਠਤਾ ਜੋ ਵੱਖ-ਵੱਖ ਕਲਾਕਾਰਾਂ ਨੇ ਆਪਣੇ ਯੋਗਦਾਨ ਪਾ ਕੇ ਅੱਜ ਦੇ ਸਮਾਗਮ ਨੂੰ ਹੋਰ ਵੀ ਚੜ੍ਹਦੀ ਕਲਾ ਬਖਸ਼ੀ ਹੈ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ ਕਿਰਪਾ ਕਰਨਗੇ ਵੱਧ ਚੜ ਕੇ ਉਹ ਕਲਾ ਦਾ ਖਜ਼ਾਨਾ ਬਖਸ਼ਣ ਅਤੇ ਜਿਨ੍ਹਾਂ ਦੀ ਮਿੱਠੀ ਯਾਦ ਵਿੱਚ ਅੱਜ ਇਹ ਅਸੀਂ ਸਮਾਗਮ ਬਣਾ ਰਹੇ ਹਾਂ ਮਨਾ ਰਹੇ ਹਾਂ ਉਹਨਾਂ ਦੀ ਯਾਦ ਸਾਡੇ ਮਨਾਂ ਦੇ ਵਿੱਚ ਹਿਰਦਿਆਂ ਦੇ ਵਿੱਚ ਵਸੀ ਬੈਠੀ ਰਹੇ ਤਾਂ ਕਿ ਸਾਨੂੰ ਅਤੇ ਆਉਣ ਵਾਲੇ ਸਾਡੇ ਪਰਵਰਤਨ ਵਿੱਚ ਉਹ ਰਾਗ ਵਿਦਿਆ ਤੇ ਉਹਨਾਂ ਦੀ ਕਲਾ ਜੋ ਅਸੀਂ ਉਹ ਜਾਗਰਤ ਰਹੇ ਇਸ ਕਲਾ ਦੇ ਨਾਲ ਸੰਬੰਧਿਤ ਇੱਕ ਦੋ ਗੱਲਾਂ ਹਨ ਰਾਗ ਨਾਮ ਪਿਆਰ ਦਾ ਹੈ ਪਿਆਰ ਪ੍ਰਭੂ ਦੀ ਭਗਤੀ ਦਾ ਜੇ ਅਸੀਂ ਸਾਰੇ ਹੀ ਜਿੰਨੇ ਵੀ ਕਲਾਕਾਰ ਹਨ ਰਲ ਕੇ ਇੱਕ ਥਾਂ ਬੈਠ ਕੇ ਇਹਨੂੰ ਵਧਾਉਣ ਦੀ ਕੋਸ਼ਿਸ਼ ਕਰੀਏ ਤੇ ਉਹਦੇ ਵਿੱਚੋਂ ਹੋਰ ਵੀ ਆਨੰਦ ਪ੍ਰਗਟ ਹੋਵੇਗਾ ਉਸ ਆਨੰਦ ਦਾ ਉਸ ਆਨੰਦ ਦੀ ਅਭਲਖਣਤਾ ਜੋ ਹੈ ਉਹ ਬਿਆਨੀ ਨਹੀਂ ਜਾ ਸਕਦੀ ਸਿਰਫ ਇੰਨਾ ਹੀ ਹੈ ਕਿ ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਐਸਾ ਅਸ਼ੀਰਵਾਦ ਬਖਸ਼ ਕੇ ਮਿਹਰ ਕਰਕੇ ਇਸ ਨੂੰ ਹੋਰ ਚੜ੍ਹਦੀਆਂ ਕਲਾ ਵਿੱਚ ਲੈ ਜਾਣ ਤਾਂ ਕਿ ਜੋ ਅੱਜ ਨਾਮਧਾਰੀ ਸੰਗਤ ਇੱਥੇ ਸੰਸਥਾ ਤੇ ਕਰ ਰਹੀ ਹੈ ਸਾਰੀ ਸ੍ਰਿਸ਼ਟੀ ਨੂੰ ਪਤਾ ਲੱਗੇ ਸਾਰੇ ਸਮਾਜ ਨੂੰ ਪਤਾ ਲੱਗੇ ਇਹ ਲਕੂਨ ਵਾਲੀ ਚੀਜ਼ ਨਹੀਂ ਹੈ ਜੇ ਅਸੀਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਬੀਜ ਸੰਭਾਲ ਕੇ ਰੱਖ ਛੱਡੀਏ ਤਾਂ ਉਸ ਦਾ ਵੀ ਕੋਈ ਲਾਭ ਨਹੀਂ ਹੋਵੇਗਾ ਅਗਰ ਉਹਨਾਂ ਦੀ ਕਿਰਪਾ ਹੋ ਜਾਵੇ ਤੇ ਉਹੀ ਬੀਜ ਦਾ ਛਿੱਟਾ ਲੋੜਵੰਦ ਤਿਆਰ ਕੀਤੀ ਹੋਈ ਜਗ੍ਹਾ ਤੇ ਦਿੱਤਾ ਜਾਵੇ ਛਿੜਕਿਆ ਜਾਵੇ ਤਾਂ ਉੱਥੇ ਉਹ ਪ੍ਰਫੁੱਲਤ ਹੋਵੇਗਾ ਦਾਸ ਦੀ ਇਹ ਆਲੋਚਨਾ ਰਹੇਗੀ ਕਿ ਜੋ ਨਾਮਧਾਰੀ ਸੰਗਤ ਖਜ਼ਾਨਾ ਲੈ ਕੇ ਬੈਠੀ ਹੈ ਉਹ ਸਾਰੀ ਸ੍ਰਿਸ਼ਟੀ ਦੇ ਵਿੱਚ ਵਰਤੋਂ ਪਰ ਇਹ ਖੁੱਲੇ ਦਿਲ ਦੇ ਨਾਲ ਵਰਤੋਂ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਇਹ ਕਲਾ ਜੋ ਹੈ ਇੱਥੇ ਪ੍ਰਗਟ ਹੋਈ ਹੈ ਇਹਦਾ ਘਰ ਇਸ ਜਗ੍ਹਾ ਦੇ ਵਿੱਚ ਹੈ ਤਾਂ ਕਿ ਸਾਡੀ ਜੋ ਪਹਿਚਾਨ ਹੈ ਉਹ ਇਸ ਤੋਂ ਵੀ ਜ਼ਿਆਦਾ ਹੋ ਸਕੇ ਬੋਲਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਕਿਸੇ ਮੇਰੇ ਵੀਰ ਭੈਣ ਦੇ ਖਿਲਾਫ ਬੋਲ ਗਿਆ ਹੋਵਾਂਗਾ ਹੋਈਆਂ ਭੁੱਲਾਂ ਦੀ ਖਿਮਾ ਬਖਸ਼ ਦੇਣੀ ਸਤਿਗੁਰੂ ਜੀ ਆਪ ਜਾਣਦੇ ਹਨ ਜਿੱਥੇ ਨਾਮ ਰੰਗੀ ਸੰਗਤ ਸੰਤ ਸਭਾ ਬੈਠੀ ਹੋਵੇ ਸਤਿਗੁਰੂ ਜੀ ਉੱਥੋਂ ਦੂਰ ਨਹੀਂ ਹੁੰਦੇ ਸਾਡੇ ਦੇਖਣ ਦੇ ਵਿੱਚ ਅਨੁਮਾਨ ਵਿੱਚ ਬਹੁਤ ਫਰਕ ਰਹਿ ਜਾਂਦਾ ਹੈ ਤੁਸੀਂ ਬਹੁਤ ਵਿਦਵਾਨ ਸੂਝਵਾਨ ਬਿਰਤੀ ਵਾਲੇ ਮਹਾਪੁਰਸ਼ ਸੰਤ ਹੋ ਦਾਸ ਇੱਕ ਨਾ ਚੀਜ਼ ਸੇਵਕ ਹੈ ਹੋਈਆਂ ਭੁੱਲਾਂ ਦੀ ਖਿਮਾ ਬਖਸ਼ ਦੇਣੀ ਅੰਤ ਦੇ ਵਿੱਚ ਫਿਰ ਸਾਰਿਆਂ ਨੂੰ ਰਲ ਕੇ ਬੈਠਣ ਦਾ ਤੇ ਇਸ ਖਜ਼ਾਨੇ ਨੂੰ ਵਰਤਾਉਣ ਦਾ ਉਮੰਗ ਉਮੀਦ ਰੱਖਦੇ ਹਾਂ ਸਭਨਾਂ ਨੂੰ ਫਿਰ ਸਤਿ ਸ੍ਰੀ ਅਕਾਲ ਬੁਲਾਉਣਾ